ਭੁਜੰਗ ਛੰਦ ਮਚੇ ਆਨ ਮੈਦਾਨ ਮੈਂ ਵੀਰ ਭਾਰੇ ਦਿਖੈ ਕੌਣ ਜੀਤੈ ਦਿਖੈ ਕੌਣ ਹਾਰੇ ਲੈ ਸੂਰ ਔਸੇਲ ਕਾਤੀ ਕਟਾਰੀ ਚਹੂ ਗੋਰ ਗਾਜੇ ਹਠੀ ਵੀਰ ਭਾਰੀ ਬੱਜੇ ਘੋਰ ਸੰਗਰਾਮ ਮੋਹ ਘੋਰ ਬਾਜੇ ਚਹੂ ਗੋਰ ਬਾਂਕੇ ਰਥੀ ਵੀਰ ਗਾਜੇ ਲੈ ਸੂਲ ਕਾ ਕਾਤੀ ਕਟਾਰੇ ਮਚੇ ਕੋਪ ਕਹਿ ਕਹਿ ਹਠੀਲੇ ਰਜਿਆਰੇ ਕਹੂੰ ਤੂਲ ਤਾਨੀ ਛਟੈ ਫੀਰ ਨਾਲੈ ਕਹੂੰ ਬਾਜ ਨਾਲੈ ਮਹਾ ਘੋਰ ਜਵਾਲੈ ਕਹੂੰ ਸੰਖ ਭੇਰੀ ਪ੍ਰਣੋ ਢੋਲ ਬਾਜੈ ਕਹੂੰ ਸੂਰ ਠੋਕੈ ਪੁਜਾ ਭੂਬ ਗਾਜੈ ਕਹੂੰ ਕੋਰ ਬਾਜ ਬਾਜੈ ਨਗਾਰੇ ਕਹੂੰ ਵੀਰ ਬਾਜੀ ਗਿਰੇ ਖੇਤ ਮਾਰੇ ਕਹੂੰ ਖੇਤ ਨਾਚੈ ਪਠੈ ਪਖਰਾਰੇ ਕਹੂੰ ਸੂਰ ਸੰਗਰਾਮ ਸੋਹੈ ਡਰਾਰੇ ਕਹੂੰ ਬਾਜ ਮਾਰੇ ਕਹੂੰ ਝੂਮ ਹਾਥੀ ਕਹੂੰ ਫੈਂਟ ਭਾਥੀ ਜੁਝੇ ਬਾਂਧ ਸਾਥੀ ਕਹੂੰ ਗਰਦ ਠੋਕੈ ਭੁਜਾ ਭੂਪ ਭਾਰੇ ਬਮੈ ਸਰੋਣ ਕੇ ਤੇ ਗਿਰੇ ਖੇਤ ਮਾਰੇ ਚਉਪਈ ਇਹ ਵਿਦ ਅਸੁਰ ਜਵੈ ਚੁਨ ਮਾਰੇ ਮਿਤ ਰੋਸ ਕਰਿ ਔਰ ਸਿਧਾਰੇ ਬਾਂਦੇ ਫੈਂਟ ਬਿਰਾਜੈ ਭਾਥੀ ਆਗੈ ਚਲੇ ਅਮਿਤ ਧਰ ਹਾਥੀ ਸਾਥ ਲੈ ਅਨਗਣ ਪਖਰਾਰੇ ਉਮੜ ਚਲੇ ਦੈ ਢੋਲ ਨਗਾਰੇ ਸੰਖ ਝਾਂ ਯਾਰ ਢੋਲ ਬਜਾਏ ਚਮਕ ਚਲੇ ਚੌਗਨ ਕਰ ਚਾਏ ਡਬਰੂ ਕਹੂੰ ਗੁੜਗੁੜੀ ਬਾਜੈ ਠੋਕ ਪੁਜਾ ਰਨ ਮੋ ਪਟ ਗਾਜੈ ਮੁਰਜੋ ਪੰਗ ਮੁਰਲੀਐ ਖਨੀ ਫੇਰ ਝਾਂਜ ਬਾਜੈ ਰੁਣ ਚੁਨੀ ਕਹੂੰ ਤੂੰਬਰੇ ਬਜੈ ਅਪਾਰਾ ਵੇਰ ਬਾਂਸਰੀ ਕਹੂੰ ਹਜ਼ਾਰਾ ਸ਼ੁਤਰੀ ਭੀਲ ਨਗਾਰੇ ਕਨੇ ਅਮਿਤ ਕਾਨ ਰੇ ਜਾਤ ਨਾ ਗਨੇ ਇਹ ਬਿਦ ਭਇਓ ਜਵੈ ਸੰਗਰਾਮਾ ਨਿਕਸੀ ਦਿਨ ਦੂਲਹਾ ਹਵੈ ਬਾਮਾ ਸਿੰਘ ਬਹਾਨੀ ਤਜਾ ਬਿਰਾਜੈ ਜਹੈ ਬਲੋਕ ਦੈਤ ਦਲ ਭਾਜੈ ਆਵਤ ਹੀ ਬਹੁ ਅਸੁਰ ਸੰਘਾਰੇ ਤਿਲ ਤਿਲ ਪ੍ਰਾਇ ਰਥੀ ਕਰਿ ਡਾਰੇ ਕਾਟ ਦਈ ਕੀਰਤਨ ਕੀ ਤੁਜਾ ਜੰਘਾ ਭਾਵ ਸੀਸ ਅਰ ਭੁਜਾ ਭਾਂਤ ਭਾਂਤ ਤਨ ਸੁਖ ਪ੍ਰਹਾਰੇ ਟੂ ਟੂ ਕਰ ਪ੍ਰਥੀ ਪਛਾਰੇ ਕੇਸਨ ਤੇ ਗਹਿ ਕੀਤਨ ਪਛਾਰਾ ਸਤਰ ਸੈਣ ਤਿਲ ਤਿਲ ਕਰ ਡਾਰਾ ਚਮਕਤ ਕਹੀਂ ਅਸਨ ਕੀ ਧਾਰਾ ਪਵਕਤ ਰੁੰਡ ਮੁੰਡ ਬਿਕਰਾਰਾ ਕੇਤਕ ਗਰਜ ਸ਼ਸਤਰ ਕਟ ਸਜਹੀ ਅਸਤਰ ਛੋਰ ਕੇਤੇ ਭਟ ਭਜਹੀ ਮਾਰੇ ਪਰੇ ਪ੍ਰਿਥੀ ਪਰ ਕੇਤੇ ਮਹਾਵੀਰ ਬਿਕਰਾਰ ਵਿਚੇਤੇ ਚਿਮ ਚਿਮ ਗਿਰੈ ਸਰੂਣ ਜਿਮ ਝਰਨਾ ਭਇਓ ਕੋਰ ਰਣ ਜਾਤ ਨਾ ਵਰਨਾ ਆਚ ਅਜ ਰੁਦਰ ਡਾਕਨੀ ਡਾਕੈ ਭਖ ਭਖ ਮਾਸ ਕਾਕ ਕਹੂੰ ਕਾਕੈ ਦਾਰਨ ਹੋਤ ਪਇਓ ਤਹ ਜੁਦਾ ਹਮਰੇ ਬੀਜ ਨਾ ਆਵਦ ਬੁੱਧਾ ਮਾਰੇ ਪਰੇ ਦੈਂਤ ਕਹੀਂ ਭਾਰੇ ਗਿਰੇ ਕਾੜ ਕਰ ਦਾਂਤ ਡੁਰਾਰੇ ਸ਼੍ਰੋਣਤ ਬਮਤ ਬਦਨ ਤੇ ਏਕਾ ਵੀਰ ਖੇਤ ਬਲਵਾਨ ਅਨੇਕਾ ਬੜੇ ਬੜੇ ਜਿਨ ਕੇ ਸਿਰ ਸਿੰਗਾ ਚੌਂਚੈ ਬੜੀ ਭਾਂਤ ਜਿਨ ਢੀਂਗਾ ਸ਼੍ਰੋਣਤ ਸੇ ਸਰਨੈਨ ਅਪਾਰਾ ਨਿਰਖ ਜਨੈ ਉਪਜਿਤ ਭ੍ਰਮ ਪਾਰਾ ਮਹਾਵੀਰ ਤ੍ਰੈ ਲੋਕ ਅਤੁਲ ਬਾਰੇ ਅਰਿ ਅਨੇਕ ਜੀਤੇ ਜਿਨ ਜਲ ਥਲ ਮਹਾਬੀਰ ਬਲਵਾਨ ਡਰਾਰੇ ਚੁਨ ਚੁਨ ਬਾਲ ਬਰਛੀਨ ਮਾਰੇ ਕੇਤਕ ਸੁਬਟ ਟੈ ਮਾਰੇ ਕੇਤਕ ਕਰਨ ਕਹਿਰੀ ਫਾਰੇ ਕੇਤਕ ਮਹਾਕਾਲ ਯਾਰ ਕੂਟੇ ਬਾਦਲ ਸੇ ਸਭੀ ਦਲ ਫੂਟੇ ਕੇਤੇ ਵੀਰ ਬਰਛੀਨ ਮਾਰੇ ਟੂਕ ਟੂਕ ਕੇਤਕ ਕਰ ਡਾਰੇ ਕੇਤੇ ਹਨੇ ਖੜਕ ਕੀ ਧਾਰਾ ਲੋਕ ਟੀਲੇ ਸੂਰ ਅਪਾਰਾ ਕੇਤਕ ਸੂਲ ਸਹਿਹਤੀ ਹਨੇ ਸੁੰਦਰ ਸੁਗਨ ਸਿਪਾਹੀ ਬਨੇ ਇਹ ਵਿਦ ਪਰੇ ਸੋ ਵੀਰ ਪ੍ਰਹਾਰੇ ਭੂਮ ਚਾਲ ਮਨੋ ਗਿਰੇ ਮੁਨਾਰੇ ਇਹ ਬਿਦ ਗਿਰੇ ਗਣ ਪਾਰੇ ਜਨ ਨਗ ਇੰਦਰ ਬੱਜਰ ਪੇ ਮਾਰੇ ਟੂਕ ਟੂਕ ਜੂਝੇ ਵੈ ਕਨੇ ਕੋ ਗੌਸ ਕੁਤਬ ਸੇ ਬਨੇ ਸਰੂਣ ਪੁਲ ਤੋ ਹੈ ਕਿਤੇ ਪਰਾਏ ਚਾਤਰ ਖੇਲ ਮਨੋ ਘਰ ਆਏ ਭਾਜਤ ਭੈ ਬਿਮਾਨ ਹੋਇ ਐਸੇ ਦਰਬ ਬਹਰਾਏ ਜੁਆਰੀ ਜੈਸੇ ਜੋ ਜੂਝੇ ਮੁਖ ਅਸ ਧਾਰਾ ਤਿਨ ਕਾ ਪਲ ਮੋ ਪਿਓ ਉਦਾਰਾ ਇਹ ਜਗ ਤੇ ਬਿਲਖਤ ਨੈ ਭੈ ਚੜ ਬਿਵਾਨ ਸੁਰ ਲੋਕ ਸਦਾਏ ਸੋ ਹੀ ਜੇਤੇ ਭਜਤ ਪ੍ਰਹਾਰੇ ਤੇ ਲੈ ਬੜੇ ਨਰਕ ਮੋ ਡਾਰੇ ਸਾਮੁਹਿ ਹਵੈ ਜਿਨ ਦੀਏ ਪ੍ਰਾਨਾ ਤਿਹ ਨਰ ਬੀਰ ਬਰੰਗਨ ਨਾਨਾ ਕੇਤਕ ਵਿਧੇ ਵਜਰ ਅਰਬਾਨਾ ਗਿਰ ਗਿਰ ਪਰੇ ਤਰਨ ਪਰ ਨਾਨਾ ਮਹਾਰਥੀ ਬਾਨਨ ਕੋ ਬਾਂਧੇ ਗਿਰ ਗਿਰ ਪਰੇ ਰਹੇ ਪੁਨ ਸਾਂਦੇ ਸੂਰ ਬੜੇ ਰਨ ਮਚੇ ਬਿਗਟਿਆ ਤੇ ਧਾਏ ਧਾਏ ਕਰ ਪਰੇ ਬਿਗਟ ਮਾਤੇ ਮਾਰ ਮਾਰ ਕਰ ਸਗਲ ਪੁਕਾਰਾ ਦੁੰਦ ਢੋਲ ਦਮਾ ਮੋ ਪਹਾਰਾ ਹਾਂਕ ਹਾਂਕ ਹਥਿਆਰ ਪ੍ਰਹਾਰੇ ਬੀਰ ਬੀਰ ਬਾਨਣ ਤਨ ਮਾਰੇ ਝੁਕ ਝੁਕ ਹਨੇ ਸਹਿਥੀ ਕਾਇਨ ਜੂਝੈ ਅਦਿਕ ਦੁਬਈਆ ਚਾਇਨ ਕਹੀਂ ਪਰੇ ਹਾਥਿਨ ਕੇ ਸੁੰਡਾ ਬਾਜੀ ਰਥੀ ਗਜਨ ਕੇ ਮੁੰਡਾ ਝੁੰਡ ਪਰੇ ਕਹੀਂ ਜੂਝ ਜੁਝਾਰੇ ਤੀਰ ਤੁਫੰਗ ਤੁਪਨ ਕੇ ਮਾਰੇ ਬਹੁ ਜੂਝੇ ਭਾਂ ਸਿਪਾਹੀ ਪਾਂਤ ਪਾਂ ਤੁਜਨੀ ਰਿਪ ਗਾਹੀ ਉਤ ਕੀ ਸਿੰਘ ਬਾਣੀ ਕੋਪੈ ਇਤ ਆਸਿ ਤੁਜ ਲੈ ਧਾਇਓ ਤੋਪੈ ਕਹੂੰ ਲਸੈ ਰਣ ਖੜਕ ਕਟਾਰੀ ਜਾਨ ਕੋ ਮੱਛ ਬੰਧੇ ਮਦ ਜਾਰੀ ਸਿੰਘ ਵਾਹਨੀ ਛਤਰ ਬਿਹੰਡੇ ਤਿਲ ਤਿਰ ਪ੍ਰਾਏ ਅਸੁਰ ਕਰ ਖੰਡੇ ਕਹੂੰ ਪਾਖਰੈ ਕਟੀ ਵਿਰਾਜੈ ਬਖਤਰ ਕਹੂੰ ਗਿਰੇ ਨਰ ਰਾਜੈ ਕਹੂੰ ਚਲਤ ਸ੍ਰੋਣਤ ਕੀ ਤਾਰਾ ਛੁੜਤ ਬਾਗ ਮੋ ਜਨਕ ਫੁਹਾਰਾ ਕਹੂੰ ਡਾਕਨੀ ਸ੍ਰੋਣਤ ਪੀਐ ਚਾਂਕਨ ਕਹੂੰ ਮਾਸ ਭਖ ਜੀਐ ਕਾਕਨ ਕਹੂੰ ਫਿਰੈ ਕਹ ਕਾਤੀ ਪ੍ਰੇਤ ਪਿਸਾਚਨ ਡੋਲਤ ਮਾਤੀ ਹਸਤ ਫਿਰਤ ਪ੍ਰੇਤਨ ਕੀ ਦਾਰਾ ਡਾਕਨ ਕਹੂੰ ਬਜਾਵਤ ਤਾਰਾ ਜੋਗਨ ਫਿਰੈ ਕਹੂੰ ਮੁਸਕਾਤੀ ਭੂਤਨ ਕੀ ਇਸਤਰੀ ਮਦਮਾਤੀ ਫਿਰਤ ਡਕਾਰ ਕਹੂੰ ਰਣ ਡਾਕਨੇ ਮਾਸ ਆਹਾਰ ਕਰਤ ਕਹੂੰ ਝਾਕਨੇ ਪ੍ਰੇਤ ਪਿਸਾਚ ਹਸੇ ਕਿਲਕਾਰ ਐ ਕਹੂੰ ਸਾਨ ਕਿਨ ਕੱਟੀ ਮਾਰੈ ਕਡੈ ਦੈਤ ਰਣ ਦਾਤ ਬਿਹਾਰਤ ਭੂਤ ਪ੍ਰੇਤ ਤਾਲੀ ਕਹ ਮਾਰਤ ਉਲਕਾ ਪਾਤ ਹੋਤ ਆਕਾਸਾ ਅਸੁਰ ਸੈਨ ਇਹ ਬਿਦ ਭਇਓ ਨਾਸਾ ਬਹੁਤ ਅਮਿਤ ਰਣ ਪਵਨ ਪ੍ਰਚੰਡਾ ਦੇਖਿਤ ਪਰੇ ਸੁਭਟ ਖੰਡ ਖੰਡਾ ਕਾਕਰ ਹਕਮਾਨ ਵਤੀ ਤਾਤੀ ਫਾਗੁਨ ਜਾਨ ਕੋ ਕਿਲਾ ਮਾਤੀ ਇਹ ਵਿਦ ਸਰੋਨ ਕੁੰਡ ਭਰ ਗਇਓ ਦੂਸਰ ਮਾਨ ਸਰੋਵਰ ਭਇਓ ਹੇਤ ਛਤਰ ਤਹ ਹੰਸ ਬਿਰਾਜੈ ਅੰਤ ਸਾਜ ਜਲ ਜੀਏ ਸੇ ਰਾਜੈ ਟੂਕ ਟੂਕ ਦੰਤੀ ਕਹੂ ਪੈ ਤਿਲ ਤਿਲ ਪ੍ਰਾਇ ਸੁਖਟ ਹੋਇ ਗਏ ਸਰੋਨ ਧਾਰ ਬਹੀ ਇੱਕ ਵਾਰਾ ਭਈ ਧੂਰ ਰਣ ਕੀ ਸਭ ਗਾਰਾ ਨੇਜ ਬਾਜ ਬਹੁ ਵੀਰ ਸੰਘਾਰੇ ਪ੍ਰੋਏ ਬਰਾ ਸੀਖ ਪਟਿਆਰੇ ਟੂਕ ਟੂਕ ਭਟ ਰਣ ਹੋਏ ਰਹੇ ਜਿਨ ਕੇ ਘਾਵ ਸਰੋਹਿਨ ਬਹਿ ਇਹ ਬਿਦ ਅਮਿਤ ਕੋਪ ਕਰਿ ਕਾਲਾ ਕਾੜਤ ਪੈਉ ਦਾਂਤ ਵਿਕਰਾਲਾ ਛਿਪਰ ਹਨੇ ਛਿਨ ਮਾਂਝ ਛਤਰਾਲੇ ਵੀਰ ਬਲਵਾਨ ਮੁਛਾਲੇ ਦੁਹੂ ਅਧਿਕ ਰਣ ਕੀਓ ਅਪਾਰਾ ਦਾਨੁ ਮਰਤ ਭਇਓ ਨਹਿ ਮਾਰਾ ਤਵ ਅਸ ਤੁਜ ਅਸ ਮੰਤਰ ਵਿਚਾਰੋ ਜੇ ਵਿਦ ਤੇ ਦਾਨ ਵੈ ਸੰਘਾਰੋ ਸਰਬਾ ਕਰਖਨ ਕੀ ਅਸ ਤੁਜ ਜਬ ਉਪਜਿਤ ਤੇ ਰਹਿ ਗਏ ਅਸੁਰ ਤਬ ਆਗਿਆ ਬਹੁਰ ਕਾਲ ਕਹ ਦਈ ਸਤਰ ਸੈਨ ਭਛਨ ਕਰ ਗਈ ਏਕੈ ਅਸੁਰ ਤਵੈ ਰਹਿ ਗਇਓ ਤਰਾਸ ਤੇ ਅਧਿਕ ਚਿਤ ਮਹਿ ਭਇਓ ਹਾਏ ਹਾਏ ਕਸ ਕਰੋ ਉਪਾਵਾ ਅਬ ਕੋਈ ਚਲਤ ਨਾ ਮੇਰਾ ਦਾਵਾ ਦੋਹਰਾ ਮਹਾਕਾਲ ਕੀ ਸਰਨ ਜੇ ਪਰੇ ਸੋ ਲੈ ਬਚਾਏ ਔਰ ਨਾ ਉਪਜਾ ਦੂਸਰ ਜਗ ਭਛਿਓ ਸਵੈ ਬਨਾਏ ਜੋ ਪੂਜਾ ਸਕੇਤ ਕੀ ਨਿਤ ਪ੍ਰਤ ਕਰੈ ਬਨਾਏ ਤਿਨ ਪਰ ਆਪਣੋ ਹਾਥ ਦਾ ਆਸ ਧੁਜ ਲੇਤ ਬਚਾਏ ਚਉਪਈ ਦੁਸ਼ਟ ਦਇਤ ਕਜ ਬਾਤ ਨਾ ਜਾਣੀ ਮਹਾਕਾਲ ਤਨ ਪੁਨ ਰਸ ਠਾਨੀ ਬਾਲੇ ਆਪ ਬਾਲੇ ਆਪਣੋ ਨਾ ਵਿਚਾਰਾ ਗਰਭ ਠਾਨ ਜੀ ਬਹੁਰ ਹੰਕਾਰਾ ਰੇ ਰੇ ਕਾਲ ਫੂਲ ਜਿਨ ਜਾਹੂ ਬਹੁਰਿਆਣ ਸੰਗਰਾਮ ਮਚਾਹੂ ਏਕ ਨਿਦਾਨ ਕਰੋ ਰਣ ਮਾਹੀ ਕੈ ਅਸ ਤੁਜ ਕੈ ਦਾਨ ਨਾਹੀ ਏਕ ਪਾਪ ਤਾ ਜੁਦ ਨਾ ਭਾਜਾ ਮਹਾਰਾਜ ਦਾ ਤਨ ਕਾ ਰਾਜਾ ਆਂਤੋ ਗੀਤ ਗਗਨ ਲੈ ਗਏ ਬਾਤ ਵਿਸਿਕ ਤਉ ਹਟ ਪੈ ਅਸੁਰ ਅਮਿਤ ਰਣ ਬਾਣ ਚਲਾਏ ਨਿਰਖ ਖੜਗ ਤੁਜ ਕਾਟ ਗਿਰਾਏ 20 ਸਹਸਰ ਅਸੁਰ ਪਰ ਬਾਣਾ ਸ੍ਰੀ ਅਸ ਤੁਜ ਛਾਡੇ ਬਿਦ ਨਾਨਾ ਮਹਾਕਾਲ ਪੁਨ ਜੀ ਮੈਂ ਕੋਪਾ ਧਨ ਟੰਕੋਰ ਬਹੁਰ ਰਣ ਰੋਪਾ ਏਕਵਾਨ ਤੇ ਤੁਝੈ ਗਿਰਾਇਓ ਦੁਤੀਐ ਸਤਰ ਕੋ ਸੀਸ ਉਡਾਇਓ ਦੂਹ ਵਿਸਿਖ ਕਰ ਦ્વੈ ਰਤ ਚੱਕਰ ਕਾੜਦੈ ਛਿਨ ਇਕ ਮੈਂ ਬੱਕਰ ਚਾਰ ਹੈ ਬਾਣ ਚਾਰ ਹੂੰ ਬਾਜਾ ਮਾਰਦੈ ਸਭ ਜਗ ਕੇ ਰਾਜਾ ਬੋਹਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸ ਕੇ ਜਗਤ ਕੇ ਨਾਥਾ ਦੁਤੀਐ ਬਾਣ ਸੋ ਦੂ ਅਰਿ ਕਰ ਕਾਟ ਦਇਓ ਅਸ ਤੁਜ ਨਰ ਨਾਹਰ